ਸ਼ਸ਼ਾਂਕ ਆਸਣ ਦੀ ਦੂਸਰੀ ਵਿਧੀ ਕਰਾਂਗੇ ਦੋਵੇਂ ਹੱਥ ਆਸਮਾਨ ਦੀ ਤਰਫ ਲੈ ਜਾਓ ਹੱਥਾਂ ਦੀਆਂ ਤਲੀਆਂ ਦਾ ਰੁਖ ਸਾਹਮਣੇ ਦੀ ਤਰਫ ਹੱਥਾਂ ਨੂੰ ਇੱਕ ਵਾਰੀ ਉੱਪਰ ਖਿੱਚੋ ਹੁਣ ਸਾਹ ਨੂੰ ਬਾਹਰ ਕੱਢਦੇ ਹੋਏ ਦੋਵੇਂ ਹੱਥ ਜ਼ਮੀਨ ਦੀ ਸਾਈਡ ਲੈ ਆਓ ਨਾਲ ਦੀ ਨਾਲ ਮੱਥਾ ਜ਼ਮੀਨ ਵੱਲ ਝੁਕਾ ਦਿਓ ਸਵਾਸ ਬਾਹਰ ਵਾਪਸ ਫਿਰ ਸਿੱਧੇ ਹੋ ਜਾਓ ਹੱਥ ਇੱਕ ਵਾਰ ਥੱਲੇ ਲੈ ਆਓ ਦੁਬਾਰਾ ਫਿਰ ਦੋਵਾਂ ਹੱਥਾਂ ਨੂੰ ਉੱਪਰ ਲੈ ਜਾਓ ਆਸਮਾਨ ਦੀ ਤਰਫ ਦੋਵੇਂ ਹੱਥ ਆਪਸ ਵਿੱਚ ਮਿਲਾ ਦਿਓ ਹੱਥ ਜੋੜ ਲਓ ਹੁਣ ਫਿਰ ਸਵਾਸ ਨੂੰ ਬਾਹਰ ਕੱਢਦੇ ਹੋਏ ਦੋਵੇਂ ਹੱਥ ਜ਼ਮੀਨ ਦੀ ਸਾਈਡ ਆ ਜਾਣ ਮੱਥਾ ਵੀ ਜ਼ਮੀਨ ਤੇ ਲੱਗੇ ਜਾਂ ਰਹੇ ਪਿੱਛੋਂ ਅੱਡੀਆਂ ਨਿਤੰਬਾਂ ਤੋਂ ਨਹੀਂ ਉੱਠਣ ਮੱਥਾ ਜ਼ਮੀਨ ਤੇ ਲੱਗੇ ਜਾਂ ਨਾ ਲੱਗੇ ਕੋਈ ਗੱਲ ਨਹੀਂ ਪਰ ਪਿੱਛੋਂ ਨਹੀਂ ਉੱਠਣਾ ਵਾਪਸ ਹੌਲੀ ਹੌਲੀ ਵਾਪਸ ਦੋਵੇਂ ਹੱਥ ਉੱਪਰ ਖੜ ਕੇ ਦੋਹਾਂ ਹੱਥਾਂ ਨੂੰ ਥੱਲੇ ਲੈ ਆਓ ਹੁਣ ਕਰਾਂਗੇ ਉਸ਼ਟ ਆਸਨ ਉਸ਼ਟ ਆਸਨ ਨਾਲ ਕਮਰ ਦੀ ਦਰਦ ਨੂੰ ਬਹੁਤ ਫਾਇਦਾ ਮਿਲਦਾ ਹੈ ਰੀੜ ਦੀ ਹੱਡੀ ਨਾਲ ਸੰਬੰਧਿਤ ਰੋਗ ਇਹਦੇ ਨਾਲ ਠੀਕ ਹੁੰਦੇ ਹਨ ਪੇਟ ਦਾ ਮੋਟਾਪਾ ਘਟਦਾ ਹੈ ਛਾਤੀ ਦੇ ਰੋਗਾਂ ਵਾਸਤੇ ਅਤੇ ਸਰਵਾਈਕਲ ਸਪੌਂਡੇਲਾਈਟਿਸ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਉਸ਼ਟਰਾ ਆਸਨ ਗੋਡਿਆਂ ਦੇ ਬਲ ਖੜੇ ਹੋ ਜਾਓ ਗੋਡਿਆਂ ਦਾ ਫਾਸਲਾ 5-6 ਇੰਚ ਕਰ ਲਓ ਦੋਹਾਂ ਹੱਥਾਂ ਨੂੰ ਦੋਹਾਂ ਟਾਕਾਂ ਤੇ ਸੱਜੇ ਤੇ ਖੱਬੇ ਰੱਖ ਲਓ ਹੁਣ ਸਵਾਸ ਨੂੰ ਪਰਦੇ ਹੋਏ ਆਪਣੇ ਸਿਰ ਨੂੰ ਅਤੇ ਦੋਹਾਂ ਮੋਢਿਆਂ ਨੂੰ ਵੱਧ ਤੋਂ ਵੱਧ ਪਿੱਛੇ ਝੁਕਾ ਦਿਓ ਸਵਾਸ ਬਾਹਰ ਹੁਣ ਛੋਟੇ ਛੋਟੇ ਸਵਾਸ ਲੈਣੇ ਚਾਲੂ ਕਰ ਦਿਓ ਵਾਪਸ ਬਜਰਾਸਨ 'ਚ ਬੈਠ ਜਾਓ ਇੱਕ ਵਾਰ ਫੇਰ ਗੋਡਿਆਂ ਦੇ ਬਲ ਖੜੇ ਹੋ ਜਾਓ ਦੋਹਾਂ ਹੱਥਾਂ ਨੂੰ ਟਾਕਾਂ ਤੇ ਰੱਖੋ ਸੱਜੇ ਤੇ ਖੱਬੇ ਸਵਾਸ ਨੂੰ ਪਰਦੇ ਹੋਏ ਵੱਧ ਤੋਂ ਵੱਧ ਆਪਣੇ ਮੋਢਿਆਂ ਨੂੰ ਅਤੇ ਸਿਰ ਨੂੰ ਪਿੱਛੇ ਝੁਕਾ ਦਿਓ ਹੁਣ ਛੋਟੇ-ਛੋਟੇ ਸਵਾਸ ਲੈਣੇ ਚਾਲੂ ਕਰ ਦਿਓ ਵਾਪਸ ਸਿੱਧੇ ਹੋ ਜਾਓ ਦੁਬਾਰਾ ਫਿਰ ਵਜਰਾਸਨ 'ਚ ਬੈਠ ਜਾਓ ਹੁਣ ਦੋਹਾਂ ਲੱਤਾਂ ਨੂੰ ਸਿੱਧੀਆਂ ਫੈਲਾ ਲਓ ਲੱਤਾਂ ਸਿੱਧੀਆਂ ਕਰ ਲਓ ਪੈਰਾਂ ਦਾ ਫਾਸਲਾ 2-3 ਫੁੱਟ ਦਾ ਕਰ ਲਓ ਹੁਣ ਪੱਛਮੋ ਤਾਂ ਆਸਣ ਕਰਨ ਜਾ ਰਹੇ ਹਾਂ ਇਸ ਆਸਣ ਨਾਲ ਸ਼ੂਗਰ ਲੀਵਰ ਅਤੇ ਗੁਰਦੇ ਸਾਹ ਦੇ ਰੋਗਾਂ ਲਈ ਅਤੇ ਮੋਟਾਪੇ ਲਈ ਬਹੁਤ ਹੀ ਲਾਭਕਾਰੀ ਹੈ ਪੱਛਮੋ ਤਾਂ ਆਸਣ ਖੱਬਾ ਹੱਥ ਕਮਰ ਦੇ ਪਿੱਛੇ ਲਗਾ ਲਓ ਸੱਜੇ ਹੱਥ ਨੂੰ ਖੱਬੇ ਪੈਰ ਵੱਲ ਲੈ ਜਾਓ ਅਸੇ ਸਵਾਸ ਨੂੰ ਬਾਹਰ ਕੱਢਦੇ ਹੋਏ ਮੱਥਾ ਗੋਡੇ ਵੱਲ ਨੂੰ ਝੁਕਾ ਦਿਓ ਵਾਪਸ ਫਿਰ ਸਿੱਧੇ ਹੋ ਜਾਓ ਹੁਣ ਸੱਜਾ ਹੱਥ ਕਮਰ ਦੇ ਪਿੱਛੇ ਰੱਖੋ ਖੱਬਾ ਹੱਥ ਸੱਜੇ ਪੈਰ ਵੱਲ ਖੜਦੇ ਹੋਏ ਮੱਥਾ ਸੱਜੇ ਗੋਡੇ ਵੱਲ ਨੂੰ ਲਗਾਉਣ ਦਾ ਯਤਨ ਸਵਾਸ ਬਾਹਰ ਵਾਪਸ ਸਿੱਧੇ ਹੋ ਜਾਓ ਹੁਣ ਦੁਬਾਰਾ ਫੇਰ ਖੱਬੇ ਪਾਸੇ ਵੱਲ ਚੁੱਕ ਜਾਓ ਵਾਪਸ ਦੁਬਾਰਾ ਫੇਰ ਦੂਸਰੀ ਸਾਈਡ ਚੁੱਕ ਜਾਓ ਸਵਾਸ ਨੂੰ ਬਾਹਰ ਕਰਦੇ ਹੋਏ ਸਵਾਸ ਲੈਂਦੇ ਵਾਪਸ ਸਿੱਧੇ ਹੋ ਜਾਓ ਹੁਣ ਦੋਵੇਂ ਪੈਰ ਆਪਸ ਵਿੱਚ ਮਿਲਾ ਲਓ ਦੋਹਾਂ ਹੱਥਾਂ ਨੂੰ ਆਸਮਾਨ ਦੀ ਤਰਫ ਲੈ ਜਾਓ ਹੁਣ ਸਵਾਸ ਨੂੰ ਬਾਹਰ ਕੱਢਦੇ ਹੋਏ ਮੱਥਾ ਗੋਡਿਆਂ ਵੱਲ ਨੂੰ ਝੁਕਾ ਦਿਓ ਦੋਹਾਂ ਹੱਥਾਂ ਨਾਲ ਪੈਰਾਂ ਕੋਲੋਂ ਪਕੜੋ ਹੌਲੀ ਹੌਲੀ ਵਾਪਸ ਫਿਰ ਸਿੱਧੇ ਹੋ ਜਾਓ ਦੋਵੇਂ ਹੱਥ ਆਸਮਾਨ ਤਰਫ ਲੈ ਜਾਓ ਇੱਕ ਵਾਰੀ ਫਿਰ ਦੁਬਾਰਾ ਸਵਾਸ ਨੂੰ ਬਾਹਰ ਕੱਢਦੇ ਹੋਏ ਅੱਗੇ ਝੁਕ ਜਾਓ ਪੈਰਾਂ ਕੋਲੋਂ ਦੋਹਾਂ ਹੱਥਾਂ ਨਾਲ ਪਕੜੋ ਮੱਥੇ ਨੂੰ ਗੋਡਿਆਂ ਨਾਲ ਲਗਾਉਣ ਦਾ ਯਤਨ ਲੱਗੇ ਠੀਕ ਨਹੀਂ ਲੱਗੇ ਕੋਈ ਗੱਲ ਨਹੀਂ ਵਾਪਸ ਦੋਵੇਂ ਹੱਥ ਉੱਪਰ ਖੜ ਕੇ ਦੋਹਾਂ ਹੱਥਾਂ ਨੂੰ ਥੱਲੇ ਲੈ ਆਓ